ਔੜੀ ਮੰਮਾ ਜਾਹੂ ਮਰਮ ਪਛਾਨਾ ਭੇਡ ਭੇਡ ਤਸਾਲ ਸੰਗ ਪਤਿਆਨਾ ਜਿਹਨੇ ਇਹ ਮਰਮ ਪਛਾਣ ਲਿਆ ਨਾ ਕਿ ਕਿਸ ਤਰੀਕੇ ਨਾਲ ਆਪਣ ਜਾਣ ਰਹੀ ਹੈ ਕਿਸ ਤਰੀਕੇ ਨਾਲ ਉਹ ਭਗਵੰਤ ਹੈ ਜਿਹਨੇ ਆਪਣਾ ਪ੍ਰਭ ਪਛਾਣ ਲਿਆ ਔਰ ਆਪਣਾ ਪ੍ਰਭ ਕੌਣ ਹੁੰਦਾ ਜਿਹਨੇ ਇਹ ਪਛਾਣ ਲਿਆ ਸਮਝ ਲਿਆ ਆਪਣਾ ਪ੍ਰਭ ਕੌਣ ਹੈ ਉਹਨੇ ਪਛਾਣ ਵੀ ਲਿਆ ਜਿਹਨੇ ਆਪਣਾ ਪ੍ਰਭ ਬੁੱਝ ਲਿਆ ਨਾ ਸਮਝ ਲਿਆ ਵੀ ਕੌਣ ਹੈ ਉਹਨੇ ਪਛਾਣ ਵੀ ਲਿਆ ਜਿਹਨੇ ਜਿਹਨੇ ਆਪਣਾ ਪ੍ਰਭੂ ਪਛਾਤਾ ਨਾਨਕ ਸਰਬ ਥੋਕ ਦਾ ਦਾਤਾ ਹਾਂਜੀ ਮੰਮਾ ਜਾਹੂ ਮਰਮ ਪਛਾਣਾ ਭੇਟ ਸਾਧ ਸੰਗ ਪਤਿਆਣਾ ਫੇਰ ਤਾਂ ਸਾਧ ਸੰਗ ਪਤਿਆਣਾ ਜਦੋਂ ਅਸੀਂ ਪਛਾਣ ਲੈਨੇ ਆ ਮਰਮ ਨੂੰ ਜਦੋਂ ਗੁਰਬਾਣੀ ਦੇ ਵਿੱਚੋਂ ਜਿਹੜੀਆਂ ਗੱਲਾਂ ਨੇ ਗੁੱਝੀਆਂ ਬੁੱਝ ਲੈਨੇ ਆ ਬਸ ਫੇਰ ਜਿਹੜਾ ਸਾਹ ਦੇ ਅੰਦਰ ਆਪਣਾ ਮੂਲ ਹੈ ਉਹਦੇ ਨਾਲ ਮਨ ਮੰਨ ਜਾਂਦਾ ਜੁੜੇ ਰਹਿਣ ਨੂੰ ਪਤਿਆਨਾ ਦਾ ਮਤਲਬ ਉਹਦੇ ਨਾਲ ਜੁੜ ਕੇ ਮਨ ਮੰਨ ਜਾਂਦਾ ਉੱਥੇ ਰਹਿਣ ਨੂੰ ਮੰਨ ਜਾਂਦਾ ਭਰੋਸਾ ਕਰ ਜਾਂਦਾ ਫਿਰ ਬਾਣੀ ਤੇ ਜਿਉਂ-ਜਿਉਂ ਸਮਝ ਆਉਂਦੀ ਹੈ ਤੇ ਉਹਦੇ ਭਰੋਸਾ ਵੱਧਦਾ ਟਿਕ ਜਾਂਦਾ ਹੈ ਉਹਨਾਂ ਅੰਦਰੇ ਫਿਰ ਮਾਇਆ ਨਾਲ ਢੋਲਦਾ ਉਥੇ ਟਿਕ ਜਾਂਦਾ ਸਾਧੀ ਸੰਗਤ ਜਾ ਕੇ ਮਨ ਟਿਕਦਾ ਅੰਦਰ ਕਿਉਂ ਮਾਇਆ ਤਾਂ ਪਰੇ ਹੈ ਨਾ ਉਹ ਨਹੀਂ ਢੋਲਦਾ ਉਹ ਰਵਿਆ ਹੋਇਆ ਤਾਂ ਨਹੀਂ ਢੋਲਦਾ ਰਮਿਆ ਹੋਇਆ ਸੂਰਜ ਹੈ ਲਾਈਟ ਹੈ ਇਥੋਂ ਆ ਰਹੀ ਆ ਹਵਾਈ ਜਹਾਜ਼ ਹਵਾਈ ਜਹਾਜ਼ ਚੱਲਦਾ ਲਾਈਟ ਵਾਲਾ ਦਾ ਖੜਾ ਰਹਿੰਦਾ ਧਰਤੀ ਤੇ ਦੁੱਖ ਸੁਖ ਉਆ ਗਿਆ ਸਮਦ ਵਿਚਾਰਾ ਨਾਨਕ ਸੁਰਗ ਰਹਿਤ ਉਤਾਰਾ ਦੁੱਖ ਸੁਖ ਜਿਵੇਂ ਆਕਾਸ਼ ਖੜਾ ਆਕਾਸ਼ ਧਰਤੀ 'ਚ ਰਮਿਆ ਹੋਇਆ ਰਮਿਆ ਹੋਇਆ ਨਹੀਂ ਜਿਹੜਾ ਮੈਂ ਆਵੇ ਰਖੜਾ ਨਹੀਂ ਰੱਖਦਾ ਧਰਤੀ ਨਾਲ ਘੁੰਮਣਾ ਪਊਗਾ ਆਕਾਸ਼ ਨਹੀਂ ਘੁੰਮਦਾ ਧਰਤੀ ਘੁੰਮਦੀ ਧਰਤੀ ਦੇ ਵਿੱਚ ਵੀ ਮਾਇਆ ਦੇ ਵਿੱਚ ਆਕਾਸ਼ ਨੂੰ ਸੂਖਮ ਚੀਜ਼ ਕੋਈ ਨਹੀਂ ਸੂਖਮ ਚੀਜ਼ ਆਕਾਸ਼ ਨੂੰ ਕੁਝ ਨਹੀਂ ਮਾਰਦਾ ਤੇ ਆਕਾਸ਼ ਨਾਲ ਵੀ ਸੂਖਮ ਜੋਤ ਹੈ ਜਿਹਨੇ ਆਕਾਸ਼ ਨੂੰ ਆਪਣੀ ਪਕੜ 'ਚ ਰੱਖਿਆ ਹੈ ਉਹ ਚੀਜ਼ ਸੂਖਮ ਹੈ ਤੋਂ ਨਹੀਂ ਜਿਹਦੇ ਆਕਾਸ਼ ਕਾਬੂ 'ਚ ਹੈ ਪਰ ਬਰੀਕ ਤੇ ਬਰੀਕ ਚੀਜ਼ ਨੂੰ ਕਾਬੂ ਕਰਨ ਵਾਲੀ ਚੀਜ਼ ਉਹ ਤੋਂ ਬਰੀਕ ਹੁੰਦੀ ਉਹ ਤੋਂ ਸੂਖਮ ਹੁੰਦੀ ਹੈ ਚੇਤਨ ਸਭ ਤੋਂ ਸੂਖਮ ਹੈ ਫਿਰ ਵੀ ਆਕਾਸ਼ ਮਾਇਆ ਦਾ ਹਿੱਸਾ ਹੈ ਪੰਜਵਾਂ ਤੱਤ ਹਾਂਜੀ ਦੁੱਖ ਸੁੱਖ ਕੁਆ ਕੇ ਸਮਤ ਵਿਚਾਰਾ ਦੁੱਖ ਜਿਹੜਾ ਆਪਣੇ ਮੂਲ ਨਾਲ ਜੁੜ ਜਾਂਦਾ ਸਾਧ ਸੰਗ ਜੁੜ ਜਾਂਦਾ ਹੈ ਅਡੋਲ ਹੋਇਆ ਰਹਿੰਦਾ ਹੈ ਉਹ ਦੁੱਖ ਔਰ ਸੁੱਖ ਨੂੰ ਸਮ ਕਰਕੇ ਮੰਨਦਾ ਹੈ ਉਹ ਤਾਂ ਹੀ ਟੱਕੀਆਂ ਕਵੀਆਂ ਤੇ ਬੈਠ ਕੇ ਤਾਂ ਹੀ ਬੰਦ-ਬੰਦ ਘਟਾ ਲੈ ਫੋਕਰੀਆਂ ਲਾ ਲੀਆਂ ਉਹ ਦੁੱਖ ਸੁੱਖ ਨੂੰ ਸਮ ਕਰਕੇ ਜਾਣਦੇ ਸੀ ਅਡੋਲ ਅਵਸਥਾ 'ਚ ਪਹੁੰਚ ਚੁੱਕੇ ਸੀ ਪ੍ਰਮਾਣ ਨੇ ਸਾਡੇ ਕੋਲ ਜੇ ਇਹ ਨਾ ਹੁੰਦੇ ਸ਼ਾਇਦ ਅਸੀਂ ਵਿਸ਼ਵਾਸ ਨਾ ਕਰਦੇ ਜੇ ਗੱਲਾਂ ਨਾ ਵਾਪਰਦੀਆਂ ਤਾਂ ਗੁਰਬਾਣੀ ਤੇ ਵਿਸ਼ਵਾਸ ਕੌਣ ਕਰਦਾ ਸ਼ਾਇਦ ਇਹ ਘਟਨਾ ਤਾਂ ਹੀ ਵਰਤੀਆਂ ਨੇ ਕਿ ਗੁਰਬਾਣੀ ਤੇ ਵਿਸ਼ਵਾਸ ਕਰ ਲੈਣ ਲੋਕ ਦੁੱਖ ਸੁੱਖ ਉਹਨਾਂ ਨੂੰ ਦਿੱਤੇ ਗਏ ਆ ਉਹਨਾਂ ਨੇ ਚੱਲ ਕੇ ਦਿਖਾਤੇ ਜੋ ਲਿਖਿਆ ਸਮਤ ਵਿਚਾਰਾ ਨਰਮ ਸੋਬਰ ਰਹੇ ਤੇ ਪੜਨ ਵਾਲੇ ਵਿਸ਼ਵਾਸ ਕਰ ਲੈਣਗੇ ਇਦਾਂ ਹੋ ਸਕਦਾ ਆਦਮੀ ਨਹੀਂ ਨਾ ਮੰਨਦਾ ਸਮਤ ਵਿਚਾਰੇ ਦੀ ਗੱਲ ਉਹ ਆਪ ਨਹੀਂ ਜਿਹੜਾ ਕਰ ਸਕਦਾ ਮੰਨਦਾ ਨਹੀਂ ਦੁੱਖ ਸੁਖ ਸਮਤ ਵਿਚਾਰਾ ਦੁੱਖ ਸੁਖ ਹੁਆ ਕੇ ਸਮਤ ਵਿਚਾਰਾ ਉਹਦੇ ਵਾਸਤੇ ਦੁੱਖ ਔਰ ਸੁਖ ਬਰਾਬਰੇ ਹੁੰਦੇ ਨੇ ਨਰਕ ਸੁਖ ਸੁਰਗ ਰਹਿਤ ਉਤਾਰਾ ਨਰਕ ਸੁਰਗ ਤੇ ਦੇਖੋ ਅਵਤਾਰ ਜਿਹੜਾ ਲਫ਼ਜ਼ ਬਹੁਤ ਇਹਨੂੰ ਬੜੀ ਉਹ ਦਿੱਤੀ ਹੋਈ ਹੈ ਆ ਜਿਹੜੇ ਨਰਕ ਸੁਰਗ ਦੇ ਜਨਮ ਨੇ ਇਹਨੂੰ ਅਵਤਾਰ ਕਹਿੰਦੇ ਨੇ ਆ ਜਿਹੜੇ ਜਨਮ ਨੇ ਨਾ ਸਾਡੇ 84 ਲੱਖ ਇਹ ਅਵਤਾਰ ਨੇ ਸਾਡੇ ਤਾਂ ਹੀ ਬੜਾ ਅਵਤਾਰ ਕੱਛ ਅਵਤਾਰ ਮੱਛ ਅਵਤਾਰ ਅਵਤਾਰ ਨੇ ਉਹ ਸਾਰੇ ਜਿਹੜੀ ਜੂਨੀ ਲੈਣਾ ਉਹ ਅਵਤਾਰ ਕਹਿੰਦੇ ਅਵਤਾਰ ਕੋਈ ਬਹੁਤ ਵੱਡੀ ਚੀਜ਼ ਨਹੀਂ ਹੁੰਦੀ ਬਣਾਇਆ ਹੋਇਆ ਬਰਬਾਦ ਮੂਰਖਾਂ ਦਾ ਬਣਾਇਆ ਹੈ ਬੇਸਮਝਾਂ ਦਾ ਅਵਤਾਰ ਧਾਰਿਆ ਦਾ ਹਰੇਕ ਨੇ ਅਵਤਾਰ ਧਾਰਿਆ ਕਬੀਰ ਕਹਿੰਦਾ ਅਵਤਾਰ ਆਇਆ ਕਿ ਆਪ ਕਹਾ ਤੁਮ ਨਾ ਰਾਮ ਦਾ ਨਾਮ ਨਾ ਕਮ ਹੋ ਲੀਨਾ ਜਿਹਨੇ ਰਾਮ ਦਾ ਨਾਮ ਲਿਆ ਨਹੀਂ ਕਦੇ ਵੀ ਉਹ ਵੀ ਅਵਤਾਰ ਹੈ ਉਹ ਵੀ ਅਵਤਾਰ ਗੁਰਬਾਣੀ ਮੰਦੀ ਗੁਰਬਾਣੀ ਦੇ ਵਿੱਚ ਜਗ੍ਹਾ ਦਿੱਤੀ ਹੈ ਸ਼ਬਦ ਕਬੀਰ ਦੇ ਨੂੰ ਕਹਿੰਦਾ ਔਤਰ ਆਏ ਕਹਾ ਤੂੰ ਕੀਨਾ ਕੀ ਕਰ ਲਿਆ ਅਵਤਾਰ ਧਾਰ ਕੇ ਤੈਂ ਬਈ ਰਾਮ ਦਾ ਨਾਮ ਰਖਾ ਨਹੀਂ ਨਾ ਜਿਹਨੇ ਰਾਮ ਦਾ ਨਾਮ ਕਦੇ ਨਹੀਂ ਲਿਆ ਅਵਤਾਰ ਤਾਂ ਉਹ ਵੀ ਹੈ ਅਸੀਂ ਉਹਨਾਂ ਨੂੰ ਅਵਤਾਰ ਬਣਾ ਕੇ ਪਤਾ ਨਹੀਂ ਕੀ ਬਣਾਤਾ ਓਏ ਕੁਝ ਵੀ ਨਹੀਂ ਹੈ ਅਵਤਾਰ ਅਸੂਰ ਇਹ ਅਵਤਾਰ ਕੀ ਹੈ ਇਹ ਜਨਮ ਹੈ ਤਾਂ ਸਾਰੇ ਹੀ ਨੇ ਇਹਦਾ ਕੀੜੇ ਮਕੌੜੇ ਸਭ ਅਵਤਾਰ ਨੇ ਪਹਿਲਾਂ ਤਾਂ ਇੱਥੇ ਵਿਦਾਏ ਹਨ ਲੋਕ ਉਦਾਹਰਣ ਦੇ ਉਦਾਹਰਣ ਦੇ ਉਹ ਭਲੇਖੇ ਹੀ ਕੱਢੇ ਸੀ ਜਨਮ ਲੈਣ ਨੂੰ ਉਤਾਰ ਗਏ ਨੇ ਦੀ ਦੇਹ ਹੈ ਉਤਾਰ ਹੈ ਜਾਂ ਦੇਹ ਨਾ ਰਹੀ ਫਿਰ ਫਿਰ ਉਹ ਉਹਨੂੰ ਫਿਰ ਭੂਤ ਕਹਿ ਦਿੰਦੇ ਨੇ ਪ੍ਰੇਤ ਕਹਿ ਦਿੰਦੇ ਨੇ ਆਤਮਾ ਜਾਂ ਕੱਲੀ ਰਹਿ ਜਾਂਦੀ ਹੈ ਫਿਰ ਹੈ ਜੇ ਨੌ ਦੇਤੇ ਉਸ ਦਾ ਨਾਮ ਦੇਣਾ ਹੀ ਸੀ ਤਾਹੂ ਸੰਗ ਤਾਹੂ ਨਿਰਲੇਪਾ ਪੂਰਨ ਘਟ ਘਟ ਪੁਰਖ ਵਿਸ਼ੇਖਾ ਤਾਹੂ ਸੰਗ ਤਾਹੂ ਨਿਰਲੇਪਾ ਤਾਹੂ ਨਿਰਲੇਪਾ ਜੇ ਉਹ ਆਪਣੇ ਮੂਲ ਦੇ ਨਾਲ ਜੁੜਿਆ ਰਹੇ ਮਨ ਆਪਣੇ ਪ੍ਰਭ ਨਾਲ ਜੁੜਿਆ ਰਹੇ ਇਹਨੂੰ ਸਤਗੁਰ ਵੀ ਕਹਿੰਦੇ ਆਪਣੇ ਗੁਰ ਨਾਲ ਜੁੜਿਆ ਰਹੇ ਸਤਗੁਰ ਨਾਲ ਜੁੜਿਆ ਰਹੇ ਸਤਗੁਰ ਤੇ ਖਾਲੀ ਕੋਈ ਨਹੀਂ ਇਹ ਆ ਸੰਤ ਸਰਣ ਵਿੱਚ ਰਹੇ ਸੰਤ ਸਰਣ ਵੀ ਇਸ ਨੂੰ ਕਹਿੰਦੇ ਨੇ ਹੁਣ ਇਹਦੇ ਨੌ ਬਹੁਤੇ ਨੇ ਭਲੇਖਾ ਪਿੰਡ ਸੰਤ ਆਪਣੇ ਵੱਲ ਨੂੰ ਲੈ ਗਏ ਸਾਧ ਆਪਣੇ ਵੱਲ ਨੂੰ ਲੈ ਗਏ ਕੋਈ ਉਹ ਗੱਲ ਤਾਂ ਇੱਕ ਨੂੰ ਇਹ ਕਿਹਾ ਇੱਕ ਦੇ ਹੀ ਨੇ ਤਾਹੂ ਸੰਗ ਤਾਹੂ ਨਿਰਲੇਪਾ ਤਾਹੂ ਨਿਰਲੇਪ ਉਹਦੀ ਸੰਗਤ ਵਿੱਚ ਆ ਜੇ ਇਹ ਆਪ ਵੀ ਨਿਰਲੇਪ ਹੈ ਕਿਉਂਕਿ ਉਹਦਾ ਨਿਰਲੇਪ ਹੈ ਨਿਰਲੇਪ ਦੀ ਸੰਗਤ ਵਿੱਚ ਰਹਿਣ ਵਾਲਾ ਆਪ ਨਿਰਲੇਪ ਹੁੰਦਾ ਉੱਥੇ ਮਾਇਆ ਤੋਂ ਨਿਰਲੇਪ ਹੋ ਗਿਆ ਫਿਰ ਮਾਇਆ ਜੇ ਰਮਿਆ ਨਹੀਂ ਰਵ ਗਿਆ ਹੁਣ ਰਵਿਆ ਹੋਇਆ ਮਾਇਆ ਮਾਇਆ ਚ ਰਹਿੰਦਾ ਹੋਇਆ ਵੀ ਮਾਇਆ ਤੋਂ ਲਾਸੀ ਹੋ ਗਿਆ ਫਿਰ ਗੁਰਮੁਖ ਹੈ ਮਾਇਆ ਵਿੱਚ ਉਦਾਸੀ ਫੇਰ ਉਹ ਹੈਗਾ ਹਰ ਕਾ ਸੇਵ ਉਹ ਹਰ ਸੋ ਹਰ ਜਿਹਾ ਸੇਵ ਕਹਿੰਦੇ ਜਾ ਹੁੰਦਾ ਜਿਹੜਾ ਹਾਜ਼ਰ ਹੋਵੇ ਖੜਾ ਕੋਲ ਸੇਵ ਕੋਈ ਹੈ ਕੋਲ ਰਹੇ ਹਾਜ਼ਰ ਰਹੇ ਹਰ ਵਕਤ ਤਾਂ ਹੀ ਸੇਵ ਕਰ ਅੱਗੇ ਕਰੀ ਅੱਗੇ ਕਰੀ ਵੀ ਤਾਂ ਹੀ ਕਿ ਕਹੂ ਤਾਂ ਸੁਣੂਗਾ ਗੱਲ ਹਰ ਕਾ ਸੇਵ ਤੋਂ ਸੋ ਹਰ ਜਿਹਾ ਭੇਦ ਨਾਲ ਜਾਣੋ ਮਨ ਫਿਰ ਇਹ ਨਹੀਂ ਤੁਸੀਂ ਕਹਿ ਸਕਦੇ ਵੀ ਹੁਣ ਇਹ ਤਾਰੀ ਹੈ ਉਹ ਅਵਤਾਰ ਨਰਕ ਸੁਰਗ ਦਾ ਅਵਤਾਰ ਨਹੀਂ ਰਿਹਾ ਫਿਰ ਉਹ ਨਰਕ ਸੁਰਗ ਵਾਲਾ ਅਵਤਾਰ ਨਹੀਂ ਰਿਹਾ ਫਿਰ ਉਹ ਕ੍ਰਿਸ਼ਨ ਅਵਤਾਰ ਨਹੀਂ ਰਿਹਾ ਰਾਮ ਦਾ ਅਵਤਾਰ ਨਹੀਂ ਰਿਹਾ ਜਿਹੜਾ ਨਾਮ ਨੇ ਅਵਤਾਰ ਧਾਰਿਆ ਤੇ ਉਹ ਨਹੀਂ ਰਿਹਾ ਫਿਰ ਨਾਲ ਉਹ ਤਾਂ ਜਨਮ ਲਿਆ ਸੀ ਆਦਮੀ ਸੀ ਉਹ ਜਨਮ ਲੈਣਾ ਜਨਮ ਲੈ ਕੇ ਛੱਡਣਾ ਹੁੰਦਾ ਸਰੀਰ ਜਿਉਂਦੇ ਨੇ ਜਿਉਂਦੇ ਨੇ ਸਰੀਰ ਵੀ ਛੱਡਤਾ ਜਾਂ ਜਿਉਂਦੇ ਨੇ ਸਰੀਰ ਛੱਡਤਾ ਸਰੀਰ ਕਰਕੇ ਉਹਦਾ ਨਾਮ ਨਾਨਕ ਨਾਨਕ ਨਾਲ ਰਿਹਾ ਹੀ ਨਹੀਂ ਉਹ ਨਾਨਕ ਨਹੀਂ ਰਿਹਾ ਜਿਹੜਾ ਇਹ ਦੇਖਦੇ ਸੀ ਉਹ ਨਾਨਕ ਉਹ ਨਾਨਕ ਜਿਹਨੂੰ ਪੰਜਮ ਪਾਸ਼ਾ ਦੇਖ ਰਹੇ ਨੇ ਜਿਹਨੂੰ ਭਗਤ ਦੇਖ ਰਹੇ ਨੇ ਭੱਟ ਭੱਟ ਵੀ ਭਗਤ ਨੇ ਜਿਹਨੂੰ ਸੱਤਾ ਬ੍ਰਹਮਣ ਦੇਖ ਰਹੇ ਨੇ ਇਹ ਜਿਹੜੇ ਭੱਟ ਨੇ ਇਹਨਾਂ ਨੂੰ ਭਗਤ ਜਾਣ ਕੇ ਨਹੀਂ ਲਿਖਿਆ ਗੁਰੂ ਨੇ ਗੁਰੂ ਘਰ ਦੇ ਚੇਲੇ ਨੇ ਜੇ ਆਪਣੇ ਚੇਲਿਆਂ ਨੂੰ ਭਗਤ ਲਿਖ ਦਿੰਦੇ ਆਪ ਤਾਂ ਉਹ ਤੋਂ ਵੱਡੇ ਹੋਏ ਚੇਲਾ ਗੁਰੂ ਹੁੰਦਾ ਹੀ ਨਹੀਂ ਗੁਰੂ ਘਰ ਤੋਂ ਸਿੱਖਿਆ ਲੈ ਕੇ ਭਗਤ ਬਣੇ ਸੀ ਚੇਲਾ ਗੁਰੂ ਭਾਵੇਂ ਨਹੀਂ ਹੁੰਦਾ ਪਰ ਸਿੱਖਿਆ ਲੈ ਕੇ ਤਾਂ ਬਣੇ ਲੋਕ ਤਾਂ ਆਪਣੀ ਭਾਸ਼ਾ ਚੇਲੇ ਹੀ ਸਮਝਦੇ ਲੋ ਜੀ ਨਾਨਕ ਨੇ ਆਪਣੇ ਚੇਲਿਆਂ ਨੂੰ ਭਗਤ ਲੈ ਕੇ ਆ ਵੱਡਾ ਬਣ ਗਏ ਉਹਨਾਂ ਨੇ ਸਿੱਧੇ ਨੌ ਲਿਖਤੇ ਪੱਟ ਲਿਖਤੇ ਆਪੇ ਪਿੱਛੋਂ ਕਰਦੇ ਰਹਿਣਗੇ ਜਿਹਨੇ ਕੁਝ ਕਰਦਾ ਆਪ ਉਹਨਾਂ ਨੂੰ ਵੀ ਭਗਤ ਨਹੀਂ ਲਿਖਦੇ ਆਪ ਨੂੰ ਵੀ ਨਹੀਂ ਭਗਤ ਲਿਖਿਆ ਉਹਨਾਂ ਨੂੰ ਨਹੀਂ ਲਿਖਿਆ ਜਾਂ ਆਪ ਨੂੰ ਨਹੀਂ ਲਿਖਿਆ ਚੇਲਿਆਂ ਨੂੰ ਕਿਵੇਂ ਲਿਖ ਦਿੰਦੇ ਭਾਈ ਜਿਹਦੇ ਲੈ ਕੇ ਤਾਂ ਫਿਰ ਉਹ ਤੋਂ ਵੱਡੇ ਬਣਨ ਦੀ ਗੱਲ ਸੀ ਕੋਈ ਕਾਰਨ ਨੇ ਇਹਦੇ ਪਿੱਛੇ ਕਾਰਨ ਇਹ ਲੋਕ ਆਮ ਲੋਕ ਕੀ ਜਾਣ ਕੀ ਕਾਰਨ ਬੁੱਧੀਹੀਨ ਕੀ ਜਾਣ ਕੀ ਕਾਰਨ ਇਹਦੇ ਪਿੱਛੇ ਕੁਝ ਕਾਰਨ ਪਰ ਪਹਿਲਾਂ ਗੁਰਬਾਣੀ ਰੱਖੀਏ ਪਿੱਛੇ ਭਗਤਾਂ ਦੀ ਬਾਣੀ ਰੱਖੇ ਭਗਤਾਂ ਦੀ ਬਾਣੀ ਔਖੀ ਹੈ ਮਹਿੰਗੀ ਹੈ ਭਗਤਾਂ ਨੇ ਗੱਲ ਕੀਤੀ ਹੈ ਕੁਆਲੀਫਾਈਡ ਆਦਮੀਆਂ ਦਾ ਜਿਹੜੇ ਬੜੇ ਬੜੇ ਆਪਣੇ ਆਪ ਨੂੰ ਕਹਾਉਂਦੇ ਸੀ ਗੁਰੂ ਉਹਨਾਂ ਦੀ ਮੱਤ ਮਾਰੀ ਹੈ ਗੁਰੂ ਨਾਨਕ ਨੇ ਵੀ ਉੱਚੀ ਅਵਸਥਾ ਦੀ ਗੱਲ ਕੀਤੀ ਹੈ ਜਾਣ ਕੇ ਕਿਉਂਕਿ ਉਦੋਂ ਇਹ ਜਿੱਤਣੇ ਸੀ ਸਾਰੇ ਸਿੱਧਾ ਨਾਲ ਗੱਲ ਕੀਤੀ ਬੜਿਆਂ ਬੜਿਆਂ ਨਾਲ ਗੱਲ ਕੀਤੀ ਹੈ ਫਿਰ ਬਾਅਦ ਦੇ ਵਿੱਚ ਖੁਲਾਸਾ ਕੀਤਾ ਬਾਣੀ ਦਾ ਪਬਲਿਕ ਵਾਸਤੇ ਇਹ ਕਰਕੇ ਪਹਿਲਾ ਬਾਣੀ ਸਾਡੇ ਆਉਂਦੀ ਹੈ ਆਪਣੇ ਗੁਰੂਆਂ ਦੀ ਬਾਣੀ ਆਉਂਦੀ ਹੈ ਭਗਤਾਂ ਦੀ ਬਾਣੀ ਪਿੱਛੋਂ ਆਉਂਦੀ ਹੈ ਔਖੀ ਇਹ ਸਮਝ ਕੇ ਉਹਨੂੰ ਸਮਝੀਏ ਆ ਜਿਹੜੀ ਬਾਣੀ ਅਸੀਂ ਪੜ੍ਹਦੇ ਹਾਂ ਸਪਸ਼ਟ ਗੱਲਾਂ ਕਰੀ ਜਾਂਦੀਆਂ ਸਾਰੀਆਂ ਕਿੰਨੀਆਂ ਸੌਖੀਆਂ ਗੱਲਾਂ ਨਹੀਂ ਚਲੀਆਂ ਗੋੜੀ ਰਾਲ ਕੇ ਸਾਰੀ ਗੱਲ ਖੋਲੀ ਹੋਈ ਹੈ ਬਾੜੀ ਜੋ ਪੰਜਵੇਂ ਪਾਸ਼ਾ ਦੀ ਕਿੰਨੇ ਸੌਖੇ ਤਰੀਕੇ ਨਾਲ ਸਾਰੀ ਗੱਲ ਸਪਸ਼ਟ ਕੀਤੀ ਗੱਲਾਂ ਭਗਤਾਂ ਨੇ ਵੀ ਕਹੀਆਂ ਨੇ ਭਗਤਾਂ ਦੀਆਂ ਗੱਲਾਂ ਸਮਝਣੀਆਂ ਔਖੀਆਂ ਨੇ ਉਹ ਰਮਜਾ ਦੇ ਵਿੱਚ ਗੱਲਾਂ ਕਹੀਆਂ ਗਿਆ ਜ਼ਿਆਦਾ ਨੇ ਹਾਂਜੀ ਤਾਹੂ ਸੰਗ ਤਾਹੂ ਨਿਰਲੇਪਾ ਪੂਰਨ ਘਟ ਘਟ ਪੁਰਖ ਵਿਸੇਖਾ ਤਾਹੂ ਸੰਗ ਤਾਹੂ ਨਿਰਲੇਪਾ ਪੂਰਨ ਘਟ ਘਟ ਪੁਰਖ ਵਿਸੇਖਾ ਪੂਰਨ ਪੁਰਖ ਹੈ ਵਿਸ਼ੇਖ ਵਿਸ਼ੇਸ਼ ਪੁਰਖ ਹੈ ਪੂਰਨ ਪੁਰਖ ਪੂਰਨ ਘਟ ਘਟ ਜਦੋਂ ਘਟ ਦੇ ਵਿੱਚ ਹਿਰਦੇ ਵਿੱਚ ਟਿਕ ਜਾਂਦਾ ਫਿਰ ਇੱਕ ਹੋ ਜਾਂਦਾ ਹੈ ਪੂਰਨ ਦਾ ਮਤਲਬ ਇੱਕ ਕਮੀ ਨਹੀਂ ਹੈ ਪੂਰਨ ਪੁਰਖ ਦਾ ਮਤਲਬ ਹੈ ਸਾਬਤ ਸੂਰਤ ਦਸਤਾਰ ਸਰਾ ਇਹਨੂੰ ਸਾਬਤ ਸੂਰਤ ਕਹਿੰਦੇ ਨੇ ਜਾ ਕੇ ਦਿਲ ਸਾਬਤ ਨਹੀਂ ਪਹਿਲਾਂ ਸਾਬਤ ਨਹੀਂ ਥੋੜੇ ਸਾਬਤ ਸੂਰਤ ਹੈ ਇਸੇ ਇੱਕ ਦੀ ਗੱਲ ਕੀਤੀ ਹੈ ਕਾਲਾ ਸਿੰਘ ਹੁਣ ਇੱਕ ਨੇ ਓਕਾਰ ਦਾ ਰੂਪ ਧਾਰਨ ਕਰਦਾ ਇੱਕ ਤੋਂ ਗਾ ਓਕਾਰ ਹੋਣਾ ਓਕਾਰ ਕੀ ਹੈ ਉਗਣਾ ਇੱਕ ਕੀ ਹੁੰਦਾ ਇੱਕ ਹੁੰਦਾ ਓਮ ਜੋਤ ਓਮ ਹੈ ਕਿ ਗੁਰਮੁਖ ਆਇਆ ਨਾ ਲਫ਼ਜ਼ ਗੁਰਮੁਖ ਵਿਸ਼ੇਸ਼ ਵਿਸ਼ੇਖਾ ਓਮ ਗੁਰਮੁਖ ਓਮ ਤਾਂ ਗੁਰਮੁਖ ਉਹ ਅਕਾਰਾ ਅਕਾਰਾ ਕੀ ਹੈ ਓਮ ਜਮਾ ਅਕਾਰ ਇੱਕ ਓਮ ਜਮਾ ਅਕਾਰ ਇੱਕ ਬਰਾਬਰ ਹੈ ਓਮ ਜਮਾ ਅਕਾਰ ਦੇ ਜੋਤ ਜਮਾ ਸ਼ਬਦ ਅਕਾਰ ਸ਼ਬਦ ਹੈ ਸਤਿ ਜਮਾ ਨਾਮ ਇੱਕ ਓਮਕਾਰ ਆਕਾਰ ਹੈ ਸ਼ਬਦ ਜੋ ਦਾ ਆਕਾਰ ਕੀ ਹੈ ਸ਼ਬਦ ਸ਼ਬਦ ਦੇ ਰੂਪ ਚ ਧਾਰਨ ਕਰਦਾ ਆਕਾਰ ਦਾ ਦਰਸ਼ਨ ਹੁੰਦਾ ਹੈ ਨਿਰਾਕਾਰ ਦਾ ਦਰਸ਼ਨ ਨਹੀਂ ਹੁੰਦਾ ਮੂਰਤ ਦਾ ਦਰਸ਼ਨ ਹੋਣਾ ਅਕਾਲ ਦਾ ਦਰਸ਼ਨ ਨਹੀਂ ਹੋਣਾ ਅਕਾਲ ਤਾਂ ਆਪੇ ਹੈ ਜਿਹੜੀ ਚੀਜ਼ ਦਾ ਕਾਲ ਨਹੀਂ ਹੁੰਦਾ ਅਕਾਲ ਤਾਂ ਆਪੇ ਹੈ ਕੌਣ ਜਿਹੜਾ ਹੈ ਅਕਾਲ ਹੈ ਜੋਤ ਹੈ ਜੋਤ ਅਕਾਲ ਕਦੋਂ ਜੋ ਮੂਰਤ ਹੈ ਅਕਾਲ ਮੂਰਤ ਜਿਹੜੀ ਮੂਰਤੀ ਹੈ ਸ਼ਬਦ ਦੀ ਸ਼ਬਦ ਹੈ ਉਹਦੀ ਮੂਰਤੀ ਹੈ ਮਨ ਦੀ ਮੂਰਤੀ ਕੀ ਹੈ ਮਨ ਦੀ ਮੂਰਤਾ ਕਲਪਨਾ ਉਹ ਵੀ ਸ਼ਬਦ ਜੋ ਮਨ ਬੋਲਦਾ ਉਹਦੀ ਮੂਰਤ ਹੈ ਕਲਪਨਾ ਬੰਦ ਹੋਣੀ ਇੱਛਾਵਾਂ ਬੰਦ ਹੋਣੀਆਂ ਇਹ ਦੀ ਮੌਤ ਹੈ ਮੂਰਤੀ ਦੀ ਮੌਤ ਹੈ ਉਹਦੀ ਮਨ ਦੀ ਮੂਰਤ ਕੀ ਹੈ ਜਿਹੜੀ ਆਵਾਜ਼ ਆ ਉਹ ਪੈਦਾ ਹੁੰਦੀ ਹੈ ਭੁੱਖ ਹੁੰਦਾ ਜਦ ਚੁੱਪ ਹੋ ਜਾਂਦਾ ਉਹਦੀ ਮੌਤ ਹੈ ਜੇ ਸ਼ਬਦ ਪੈਦਾ ਹੁੰਦਾ ਮਨ ਤੋਂ ਉਹਦੀ ਮੌਤ ਹੈ ਮਨ ਦੀ ਮੂਰਤ ਕਾਲ ਮੂਰਤ ਕਾਲ ਇਸ ਕਰਕੇ ਕਲਪਨਾ ਨੂੰ ਕਾਲ ਕਿਹਾ ਹੋਇਆ ਕਾਲ ਕਿਹਾ ਕਾਲ ਕਲਪਨਾ ਕਦੇ ਨਾ ਕਰੇ ਕਲਪਨਾ ਹੀ ਕਾਲ ਰੂਪ ਹੈ ਦੇ ਵਾਸਤੇ ਉਹ ਉਪਜੀ ਹੈ ਸਾਡੇ ਅੰਦਰ ਉਪਜੀ ਹੈ ਨਾ ਕਲਪਨਾ ਤ੍ਰਿਸ਼ਨਾ ਪੈਦਾ ਹੋਈ ਹੈ ਨਾ ਜਦ ਛੁੱਟ ਗਈ ਲੱਗੀ ਤ੍ਰਿਸ਼ਨਾ ਜੋ ਉਪਜੋ ਸੋ ਉਪਜੋ ਉਸੇ ਨੂੰ ਬਣਸਣਾ ਮਨ ਦੀ ਮੌਤ ਉਸੇ ਦੀ ਹੈ ਉਹ ਕਲਪਨਾ ਦੇ ਬਿਨਸਰ ਨੂੰ ਮੌਤ ਕਰ ਲੈਣ ਉਹ ਕੀ ਹੈ ਉਹ ਛੱਡ ਦਿੱਤਾ ਮੰਗਾ ਹੀ ਛੱਡੀਆਂ ਨੇ ਨੇ ਮਾਇਆ ਮੰਗਦਾ ਤਾਂ ਮੰਗਾ ਹੀ ਛੱਡੀਆਂ ਨੇ ਉਹਦੀ ਮਾਇਆ ਦੀ ਭੁੱਖਾ ਲੱਗਦੀਆਂ ਦੀਆਂ ਇਹਨੂੰ ਤਰ੍ਹਾਂ ਤਰ੍ਹਾਂ ਦੇ ਦੇਖਦਾ ਤੇ ਹਰੇਕ ਚੀਜ਼ ਮੰਗਦਾ ਦੀ ਉਹ ਛੱਡ ਦਿੱਤੀ ਸੁਭਾਅ ਰਲ ਗਿਆ ਸਾਰੀ ਕਿਤੋਂ ਵਿਚਾਰ ਲੋ ਗੱਲ ਬਿਲਕੁਲ ਉੱਥੇ ਹੀ ਹੈ 12 ਰੁਪਏ ਗੱਲ ਲਿਖੀ ਭਾਈ ਗੁਰਦਾਸ ਜੀ ਗੁਰਮੂਰਤ ਗੁਰ ਸ਼ਬਦ ਇੰਨੀ ਗੱਲ ਉਸ ਵੇਲੇ ਪਤਾ ਸੀ ਲੋਕਾਂ ਨੂੰ ਗੁਰ ਕੀ ਮੂਰਤ ਹੁੰਦੀ ਹੈ ਗੁਰ ਸ਼ਬਦ ਗੁਰ ਕੀ ਮੂਰਤ ਮਨ ਵਿੱਚ ਧਿਆਨ ਇਹ ਵੀ ਜੋ ਧਿਆਨ ਮੰਤਰ ਹੈ ਗੁਰ ਕੀ ਮੂਰਤ ਇਹ ਵੀ ਗਿਆਨ ਦੀ ਮੂਰਤ ਹੈ ਮਨ ਵਿੱਚ ਧਿਆਨ ਧਿਆਨ ਮੂਰਤ ਹੈ ਤੇ ਸਾਡਾ ਧਿਆਨ ਹੈ ਉਹੀ ਬੂਤ ਹਾਂਜੀ ਪੂਆ ਰਸ ਮੈਂ ਵਾਹੂ ਸੁਖ ਪਾਇਆ ਨਾਨਕ ਲਿਪਤ ਨਹੀਂ ਤਿਸ ਤੈ ਮਾਇਆ ਵਾਹ ਰਸ ਮੈਂ ਵਾਹ ਰਸ ਮੈਂ ਵਾਹੂ ਸੁਖ ਪਾਇਆ ਉਸ ਰਸ ਦੇ ਵਿੱਚ ਜਿਹੜਾ ਰਸ ਨਾਮ ਦਾ ਹੁੰਦਾ ਹਿਰਦੇ ਚੋਂ ਵਾਹੂ ਸੁਖ ਪਾਇਆ ਉਸ ਰਾਜੋਂ ਉਹੀ ਸੁਖ ਮਿਲਦਾ ਹੈ ਨਾਨਕ ਲਿਪਤ ਨਹੀਂ ਤੈ ਮਾਇਆ ਜਦੋਂ ਮਾਇਆ ਆ ਗਈ ਫਿਰ ਮਾਇਆ ਚ ਲਿਪਤ ਨਹੀਂ ਐਸਾ ਸੁਖ ਮਿਲਦਾ ਉਸ ਰਸ ਵਿੱਚੋਂ ਕਿ ਮਾਇਆ ਦੇ ਵਿੱਚ ਫਿਰ ਸਾਨੂੰ ਜੀਏ ਨਹੀਂ ਲਿਪਤ ਹੁੰਦਾ ਹੀ ਨਹੀਂ ਉਹ ਜੋ ਸੁਖ ਮਿਲਦਾ ਮਾਇਆ ਦੇ ਰਸਾਂ ਚ ਲਿਪਤ ਹੋਏ ਤੇ ਦੁੱਖ ਮਿਲਦਾ ਚਿੰਤਾ ਮਿਲਦੀ ਉਹ ਰਸ ਜਿਹੜਾ ਆਇਆ ਉਹ ਜੋ ਐਸਾ ਸੁਖ ਮਿਲਿਆ ਫਿਰ ਮਾਇਆ ਦੇ ਰਸਾਂ ਨੂੰ ਹੱਥ ਨਹੀਂ ਲਾਉਂਦਾ ਹੱਥ ਨਾਲ ਆਈ ਕੁਸੁੰਬੜੇ ਇੱਥੇ ਤਾਂ ਹੱਥ ਜਲੇ ਸੀ ਬਹੁਤ ਉਤੇ ਸ਼ਾਂਤ ਸ਼ਾਂਤ ਹੋਇਆ ਦੋਏ ਮਨ ਵੀ ਸ਼ਾਂਤ ਹੈ ਮਨ ਤਾਂ ਜਲਦਾ ਸੀ ਮਨੇ ਲੱਗਦਾ ਸੀ ਨਾ ਮਾਇਆ ਨੂੰ ਜੁੜਦਾ ਸੀ ਤਾਂ ਹੀ ਜਲਦਾ ਸੀ ਮਨ ਕਿਉਂ ਜਲਦਾ ਸੀ ਕਿ ਮਨੇ ਮਾਇਆ ਨਾਲ ਜੁੜਦਾ ਸੀ ਮਾਇਆ ਅਗਰ ਮਾਇਆ ਅਗਰ ਸਭ ਇੱਕੋ ਜਿਹੀ ਇਸ ਕਰਕੇ ਮਨ ਜਲਦਾ ਸੀ ਤ੍ਰਿਸ਼ਨਾ ਕੀ ਸੀ ਤ੍ਰਿਸ਼ਨਾ ਜਲਣ ਹੁੰਦੀ ਹੈ ਤ੍ਰਿਸ਼ਨਾ ਹੀ ਜਲਣ ਹੈ ਉਹ ਜਲਣ ਕਰਦੀ ਹੈ ਹਾਂਜੀ